ਵਿਗਿਆਨਕ ਧਰਮ ਦੇ ਉਪਾਸ਼ਕਾਂ ਨੂੰ ਸਵਾਲ ਨੰਬਰ 1 ਉਹ ਜੋ ਤੁਹਾਡਾ ਮਨੋਕਲਪਿਤ ਵਿਗਿਆਨਕ ਰੱਬ ਹੈ ਉਹ ਕਿੱਥੇ ਰਹਿੰਦਾ ਹੈ ਉਸ ਦੀ ਕੈਮਿਸਟਰੀ ਅਤੇ ਜੀਓਗ੍ਰਾਫੀਆ ਕੀ ਹੈ ਅਤੇ ਕਰਦਾ ਕੀ ਹੈ ਨੰਬਰ 2 ਉਸ ਨਾਲ ਜੇ ਗੱਲ ਕਰਨੀ ਹੋਵੇ ਤਾਂ ਉਸ ਦਾ ਦੂਰ ਸੰਚਾਰ ਨੰਬਰ ਮੋਬਾਈਲ ਨੰਬਰ ਕੀ ਹੈ ਜਾਂ ਈਮੇਲ ਕੀ ਹੈ 3 ਟੀਵੀ ਰਾਹੀਂ ਕਿਹੜੇ ਚੈਨਲ ਤੇ ਦੇਖਿਆ ਜਾ ਸਕਦਾ ਹੈ 4 ਜੇ ਵਿਗਿਆਨੀ ਦੀ ਦੂਰਬੀਨ ਨਾਲ ਦੇਖਣਾ ਹੋਵੇ ਕਿੰਨੇ ਡਾਇਆ ਦੀ ਟੈਲੀਸਕੋਪ ਚਾਹੀਦੀ ਹੈ ਤੇ ਕੀ ਤੁਹਾਡੇ ਕੋਲ ਹੈ ਜਾਂ ਨਾਸਾ ਏਜੰਸੀ ਕੋਲ ਜਾਣਾ ਪਵੇਗਾ 5 ਅਮਰੀਕਾ ਦੀ ਨਾਸਾ ਏਜੰਸੀ ਨੇ ਸਾਡਾ ਸਾਰਾ ਪਲਾੜ ਗਾਹ ਮਾਰਿਆ ਪਰ ਤੁਹਾਡਾ ਮਨੋਕਲਪਿਤ ਰੱਬ ਉਹਨਾਂ ਨੂੰ ਨਹੀਂ ਲੱਭਾ ਤੁਹਾਨੂੰ ਉਹ ਕਿਵੇਂ ਲੱਭ ਪਿਆ 6 ਇਸੇ ਤਰ੍ਹਾਂ ਰੂਸ ਦੇ ਵਿਗਿਆਨੀ ਆਖਦੇ ਹਨ ਕਿ ਅਸੀਂ ਸਾਰਾ ਆਕਾਸ਼ ਪਤਾਲ ਸਮੁੰਦਰ ਗਾਹ ਮਾਰਿਆ ਪਰ ਕਿਤੇ ਰੱਬ ਨਹੀਂ ਲੱਭਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਸਭਰਾ ਸਾਹਿਬ ਅਤੇ ਘੱਗਾ ਸਾਹਿਬ ਅਤੇ ਮਿਸ਼ਨ ਦੀ ਕਾਲਜ ਡੰਕੇ ਦੀ ਚੋੜ ਨਾਗਦੇ ਹਨ ਕਿ ਪਖੰਡੀ ਸੰਤ ਅਤਰ ਸਿੰਘ ਭਾਈ ਰਣਧੀਰ ਸਿੰਘ ਤੇ ਵਾਲੀ ਟਕਸਾਲ ਨੂੰ ਕਿਸੇ ਨੂੰ ਨਹੀਂ ਮਿਲਿਆ ਅਤੇ ਉਹ ਵਿਗਿਆਨਕ ਰੱਬ ਸਾਡੀ ਜੇਬ ਵਿੱਚ ਹੈ 7 ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੁਕਾਰ ਕੇ ਕਹਿ ਰਹੀ ਹੈ ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ RAM ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ ਨਿਤ ਹਰ ਹਰ ਹਰ ਜਸ ਗਾਵੈ RAM ਤਰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ RAM ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ RAM ਪਰ ਵਿਗਿਆਨੀ ਕਹਿੰਦਾ ਹੈ ਕਿ ਅੰਧ ਵਿਸ਼ਵਾਸ ਹੈ ਨਸ਼ਾ ਕਰਨ ਵਾਲੇ ਦੀ ਅਜਿਹੀ ਮਾਨਸਿਕ ਹਾਲਤ ਹੋ ਸਕਦੀ ਹੈ ਇਲਾਜ ਕਰਨ ਨਾਲ ਠੀਕ ਹੋ ਜਾਂਦਾ ਹੈ ਹੁਣ ਤੁਸੀਂ ਦੱਸੋ ਗੁਰਬਾਣੀ ਗਲਤ ਹੈ ਜਾਂ ਵਿਗਿਆਨ ਤੇ ਵਿਗਿਆਨੀ ਗਲਤ ਹਨ 8ਵਾਂ ਗੁਰਬਾਣੀ ਦੱਸ ਰਹੀ ਹੈ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਣਹੁ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਪਰ ਡਾਕਟਰ ਆਖਦਾ ਹੈ ਮੈਂ ਸਾਰੇ ਸਰੀਰ ਦੀ ਸਕੈਨਿੰਗ ਕਰ ਲਈ ਐਮ ਆਰ ਆਈ ਕਰ ਲਈ ਸਾਰਾ ਸਰੀਰ ਫਾੜ ਕੇ ਦੇਖ ਲਿਆ ਦਿਲ ਗੁਰਦੇ ਫੇਫੜੇ ਲਿਵਰ ਲੱਭ ਲਿਆ ਬਰੀਕ ਤੋਂ ਬਰੀਕ ਨਾੜੀਆਂ ਲੱਭ ਲਈਆਂ ਪਰ ਪ੍ਰਮਾਤਮਾ ਕਿਤੇ ਨਹੀਂ ਲੱਭਾ ਹੁਣ ਤੁਸੀਂ ਦੱਸੋ ਕਿ ਡਾਕਟਰ ਜਾਂ ਵਿਗਿਆਨ ਝੂਠਾ ਹੈ ਕਿ ਗੁਰਬਾਣੀ ਗਲਤ ਹੈ no Galileo Newton Edison Faraday ਜਾਂ ਕਿਸੇ ਹੋਰ ਵਿਗਿਆਨੀ ਨੇ ਰੱਬ ਦੀ ਹੋਂਦ ਦੇ ਬਾਰੇ ਪੁਸ਼ਟੀ ਕੀਤੀ ਹੈ ਜਾਂ ਇਹਨਾਂ ਵਿਗਿਆਨੀਆਂ ਨੇ ਕਿਤੇ ਕੋਈ ਫਾਰਮੂਲਾ ਰੱਬ ਲੱਭਣ ਦਾ ਕਿਤੇ ਲਿਖਿਆ ਹੈ ਜਿੱਥੋਂ ਸੇਧ ਲੈ ਕੇ ਤੁਸੀਂ ਅਤੇ ਹੋਰ ਮਿਸ਼ਨਰੀ ਕਾਲਜ ਵਾਲਿਆਂ ਨੂੰ ਰੱਬ ਮਿਲ ਗਿਆ ਹੋਵੇ ਇਸ ਮਾਮਲੇ ਵਿੱਚ ਗੁਰਬਾਣੀ ਕੋਡ ਨਾ ਕਰਨਾ ਉਹ ਸਾਡੇ ਕੋਲ ਹੈ ਕੇਵਲ ਵਿਗਿਆਨਕ ਫਾਰਮੂਲਾ ਹੀ ਦੱਸਣਾ ਦਸਵਾਂ ਸੁਖਵਿੰਦਰ ਸਿੰਘ ਸਭਰਾ ਨੇ ਸੁਖਮਣੀ ਦਰਸ਼ਨ ਵਿੱਚ ਤਕਰੀਬਨ 20 ਵਿਗਿਆਨੀਆਂ ਦੇ ਨਾਮ ਲਿਖੇ ਹਨ ਜਿਨ੍ਹਾਂ ਨੇ ਖੋਜ ਕਰਕੇ ਵਿਗਿਆਨਕ ਕਾਢਾਂ ਨਾਲ ਮਨੁੱਖਤਾ ਦੀ ਸੇਵਾ ਕਰਕੇ ਜਨਮ ਸਫਲਾ ਕੀਤਾ ਹੈ ਇਸ ਲਈ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਗੁਰਬਾਣੀ ਅਨੁਸਾਰ ਵਿੱਚ ਦੁਨੀਆ ਸੇਵ ਹੈ ਤਾਂ ਦਰਗਾ ਬੈਸਣ ਹੈ ਪਰਮਾਤਮਾ ਪਾ ਲਿਆ ਹੋਵੇਗਾ ਅਤੇ ਜ਼ਰੂਰ ਇਹਨਾਂ ਆਪਣੀ ਕਿਸੇ ਕਿਤਾਬ ਵਿੱਚ ਪਰਮੇਸ਼ਰ ਬਾਰੇ ਕੁਝ ਲਿਖਿਆ ਵੀ ਹੋਵੇਗਾ ਕੀ ਉਹ ਕਿਤਾਬ ਪਬਲਿਸ਼ਰ ਕਿਤਾਬ ਦੀ ਕੀਮਤ ਤੇ ਮਿਲਣ ਦਾ ਪਤਾ ਦੱਸੋਗੇ ਤਾਂ ਜੋ ਹੋਰ ਪੀ ਸਿਦਕਵਾਨ ਤੇ ਚਾਹਵਨ ਸੱਜਣਾ ਦੀ ਮੁਰਾਦ ਪੂਰੀ ਹੋ ਸਕੇ 11 ਕੀ ਕੋਈ ਵਿਗਿਆਨੀ ਭਾਈ ਮਨੀ ਸਿੰਘ ਜੀ ਵਾਂਗ ਬੰਦ-ਬੰਦ ਕਟਵਾ ਸਕਦਾ ਹੈ ਬੰਦਾ ਸਿੰਘ ਜੀ ਬਹਾਦਰ ਵਾਂਗ ਸ਼ਹੀਦ ਹੋ ਸਕਦਾ ਹੈ ਖੋਪੜੀ ਲੁਹਾ ਸਕਦਾ ਹੈ ਕਿਸੇ ਵਿਗਿਆਨੀ ਨੇ ਹੁਣ ਤੱਕ ਸਮਸ਼ ਤਰਵੇਜ਼ ਅਤੇ ਜੈ ਸਿੰਘ ਖਲਖਟ ਵਾਂਗ ਖਲ ਲੁਹਾਈ ਹੈ ਜਾਂ ਹੁਣ ਲੁਹਾ ਸਕਦਾ ਹੈ 12ਵਾਂ ਇੰਦਰ ਸਿੰਘ ਘੱਗਾ ਦੀਆਂ ਲਿਖਤਾਂ ਅਨੁਸਾਰ ਦਸਮ ਗ੍ਰੰਥ ਨੂੰ ਮੰਨਣ ਵਾਲੇ ਸਾਰੇ ਮੂਰਖ ਜਾਹਲ ਤੇ ਅੰਧ ਵਿਸ਼ਵਾਸੀ ਗੁਰਮਤ ਤੋਂ ਕੋਰੇ ਹਨ ਜੋ ਗਿਆਨ ਗੁਰਬਖਸ਼ ਸਿੰਘ ਕਾਲਾ ਅਫਗਾਨਾ ਰਾਹੀਂ ਤੁਹਾਡੇ ਹਿਰਦੇ ਵਿੱਚ ਪ੍ਰਵੇਸ਼ ਕੀਤਾ ਅੱਜ ਤੱਕ ਕਿਸੇ ਨੂੰ ਨਹੀਂ ਹੋਇਆ ਅਸੀਂ ਮੰਨ ਲੈਂਦੇ ਹਾਂ ਪਰ ਕੀ ਕਾਰਨ ਹੈ ਕਿ ਪਹਿਲਾਂ ਇਸ ਨੂੰ ਦੋ ਬੰਦਿਆਂ ਨੇ ਲੁਧਿਆਣੇ ਘੇਰ ਲਿਆ ਅਤੇ ਮੁਆਫੀ ਮੰਗ ਕੇ ਛੁੱਟਿਆ ਹੁਣ ਕੇਵਲ ਦੋ ਜਵਾਕ ਇਹਨਾਂ ਦੇ ਘਰ ਆ ਕੇ ਸੇਵਾ ਕਰ ਗਏ ਤੇ ਨੱਕ ਤੜਵਾ ਕੇ ਹਸਪਤਾਲ ਜਾ ਦਾਖਲ ਹੋਏ ਜਦ ਕਿ ਦਸਮ ਗ੍ਰੰਥ ਨੂੰ ਮੰਨਣ ਵਾਲੇ ਬ੍ਰਾਹਮਣਵਾਦੀ ਸਿੰਘਾਂ ਨੇ ਘੱਲੂ ਘਾਰੇ ਪਿੰਡਿਆਂ ਤੇ ਹੰਡਾਏ ਅਤੇ ਆਪਣੇ ਤੋਂ ਕਈ ਗੁਣਾ ਵੱਧ ਫੌਜਾਂ ਦਾ ਮੁਕਾਬਲਾ ਕਰਦੇ ਰਹੇ ਤੇ ਅੰਤ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਦੀਆਂ ਨਲੀਆਂ ਕਢਾ ਦਿੱਤੀਆਂ ਤੁਹਾਡੇ ਵਾਂਗੂ ਨਾ ਉਹਨਾਂ ਨੂੰ ਵਿਗਿਆਨ ਵਿਗਿਆਨਕ ਧਰਮ ਅਤੇ ਵਿਗਿਆਨਕ ਅਸੂਲਾਂ ਦਾ ਪਤਾ ਸੀ ਅਤੇ ਨਾ ਹੀ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਵਿਆਕਰਨ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਗੁਰਬਾਣੀ ਦੇ ਅਰਥਾਂ ਦਾ ਪਤਾ ਸੀ ਉਸ ਵੇਲੇ ਦੇ ਸਾਰੇ ਪ੍ਰਚਾਰਕ ਕਥਾਵਾਚਕ ਨਿਰਮਲੇ ਤੇ ਉਦਾਸੀ ਸੀ ਫਿਰ ਇਹ ਕੀ ਬਾਣਾ ਵਰਤ ਗਿਆ ਕਿ ਤੁਸੀਂ ਕੇਵਲ ਦੋ ਜਵਾਕਾਂ ਤੋਂ ਮਾਰ ਖਾ ਗਏ ਉਹ ਵੀ ਖਾਲੀ ਹੱਥ 13 13 ਦਸੰਬਰ 2007 ਨੂੰ ਜਦ ਘੱਗਾ ਜੀ ਭਾਸ਼ਾ ਵਿਭਾਗ ਵੱਲੋਂ ਲਗਾਏ ਪੁਸਤਕ ਮੇਲੇ ਵਿੱਚ ਮਿਲੇ ਸੀ ਅਤੇ ਤੁਹਾਡੇ ਵੱਲੋਂ ਲਿਖੇ ਕਿਤਾਬ 'ਚ ਗਰੁੜ ਚੜੇ ਗੋਬਿੰਦ ਆਇਲਾ ਤੇ ਵਿਚਾਰ ਕਰ ਰਹੇ ਸੀ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਸ਼ਬਦ ਦੇ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਕਰਣ ਅਨੁਸਾਰ ਅਰਥ ਨਹੀਂ ਕੀਤੇ ਇਸ ਲਈ ਇਹ ਗਲਤ ਹਨ ਤੁਸੀਂ ਉੱਤਰ ਦਿੱਤਾ ਸੀ ਕਿ ਵਿਆਕਰਣ 50 ਸਾਲ ਪੁਰਾਣੀ ਹੈ ਇਸ ਵਿੱਚ ਸੋਧ ਹੋਣੀ ਚਾਹੀਦੀ ਹੈ ਕਿਰਪਾ ਕਰਕੇ ਦੱਸਣਾ ਕਿ ਤੁਸੀਂ ਆਪਣੀ ਸੋਧੀ ਹੋਈ ਵਿਆਕਰਨ ਕਦ ਤੱਕ ਸਾਨੂੰ ਉਪਲਬਧ ਕਰਵਾ ਦੇਵੋਗੇ ਸੁਖਵਿੰਦਰ ਸਿੰਘ ਸਭਰਾ ਨੇ ਤੁਹਾਡੀ ਸੋਧੀ ਵਿਆਕਰਨ ਅਨੁਸਾਰ ਕਾਫੀ ਸ਼ਬਦਾਂ ਸ਼ਬਦਾਂ ਦੀ ਵਿਆਖਿਆ ਕੀਤੀ ਹੈ ਤੁਸੀਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਨੂੰ ਕਦ ਤੱਕ ਦੇ ਦੇਵੋਗੇ 14ਵਾਂ ਤੁਹਾਡਾ ਹੁਣ ਵਾਲਾ ਸਰੂਪ ਦਾੜੀ ਕੇਸ ਕੜਾ ਕਿਰਪਾਨ ਇਹ ਬੜਾ ਪੁਰਾਣਾ ਅਵਿਗਿਆਨਕ ਵਿਆਕਰਣ ਅਨੁਸਾਰ ਹੈ ਤੁਸੀਂ ਆਪਣੀ ਸੋਧੀ ਹੋਈ ਵਿਆਕਰਣ ਅਨੁਸਾਰ ਦਸਮ ਗ੍ਰੰਥ ਦੀਆਂ ਬਾਣੀਆਂ ਛੱਡ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਤਿਆਰ ਕੀਤਾ ਖੰਡਾ ਪਹੁਲ ਛਕਾ ਕੇ ਆਪਣੀ ਵਿਗਿਆਨਕ ਖਾਲਸੇ ਦੀ ਪਹਿਚਾਨ ਲਈ ਕਿਹੜੀ ਵਰਦੀ ਨਿਯਤ ਕਰੋਗੇ 15ਵਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਤਾਂ ਆਪਣੀ ਪਹਿਲੀ ਕਿਤਾਬ ਦੇ ਪੰਨਾ 139 ਤੇ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਿੰਦੂਆਂ ਦੀ ਬਣਾਈ ਲੱਕੜ ਜਾਂ ਪੱਥਰ ਦੀ ਮੂਰਤੀ ਤੱਕ ਆਖਿਆ ਹੈ ਨਾਲ ਹੀ ਇਹ ਲਿਖਿਆ ਹੈ ਕਿ ਅਸੀਂ ਆਪਣੇ ਗੁਰੂ ਦੀ ਪਹਿਚਾਨ ਹੀ ਭੁੱਲ ਗਏ ਸਾਡਾ ਰੱਬ ਨਿਰੰਕਾਰ ਹੈ ਤੇ ਅਦ੍ਰਿਸ਼ਟ ਹੈ ਇਸ ਲਈ ਸਾਡਾ ਗੁਰੂ ਵੀ ਅਦ੍ਰਿਸ਼ਟ ਹੈ ਕਾਲਾ ਅਫਗਾਨਾ ਦੀ ਸੋਚ ਵਾਲਾ ਨਵੀਨ ਵਿਆਕਰਨ ਦੀ ਪੁੱਠ ਚਾੜ ਕੇ ਜਿਹੜਾ ਗ੍ਰੰਥ ਤੁਸੀਂ ਬਣਾ ਰਹੇ ਹੋ ਉਸ ਦਾ ਵਜੂਦ ਕੀ ਹੋਵੇਗਾ ਕਿਉਂਕਿ ਤੁਸੀਂ ਆਰੀਆ ਸਮਾਜ ਵਾਂਗ ਨਿਰੰਕਾਰ ਦੇ ਪਾਸ਼ਕ ਹੋ ਇਸ ਲਈ ਆਮ ਸਿੱਖ ਬਗੈਰ ਕਿਸੇ ਵਜੂਦ ਤੋਂ ਤੁਹਾਡੇ ਗ੍ਰੰਥ ਨਾਲ ਕਿਵੇਂ ਫਾਇਦਾ ਉਠਾਏਗਾ 16 ਆਪਣੇ ਬਣਾਏ ਇਸ ਗ੍ਰੰਥ ਨੂੰ ਬ੍ਰਾਹਮਣਵਾਦੀ ਸੋਚ ਅਨੁਸਾਰ ਪੀੜੇ ਤੇ ਬਿਰਾਜਮਾਨ ਕਰੋਗੇ ਕਿ ਵਿਗਿਆਨਕ ਖਾਲਸੇ ਤੁਹਾਡੀ ਬਣਾਈ ਪਹੁੰਚ ਸ਼ੱਕ ਕੇ ਖਾਲਸੇ ਦੀ ਵਿਗਿਆਨਕ ਲੋੜ ਅਨੁਸਾਰ ਲਾਇਬ੍ਰੇਰੀਆਂ ਵਿੱਚ ਟੇਬਲ ਤੇ ਸਜਾ ਕੇ ਰੱਖਿਆ ਕਰੋਗੇ ਕਿਉਂਕਿ ਵਿਗਿਆਨਕ ਸਿੱਖ ਧਰਮ ਦੇ ਪਹਿਲੇ ਪ੍ਰਚਾਰਕ ਗੁਰਬਖਸ਼ ਸਿੰਘ ਪ੍ਰੀਤ ਲੜੀ ਬਾਕੀ ਕਿਤਾਬਾਂ ਨਾਲ ਟੇਬਲ ਤੇ ਰੱਖ ਕੇ ਹੀ ਪਾਠ ਕਰ ਲਿਆ ਕਰਦੇ ਸੀ 17 ਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ ਸਿੱਧ ਕਰ ਲਿੱਤਾ ਹੈ ਕਿ ਘੀ ਖਾਣ ਨਾਲ ਦਿਲ ਦੇ ਰੋਗ ਵੱਧਦੇ ਹਨ ਚਰਬੀ ਵਧਣ ਨਾਲ ਹੋਰ ਬਿਮਾਰੀਆਂ ਲੱਗਦੀਆਂ ਹਨ ਇਸ ਲਈ ਗੁਰਦੁਆਰਿਆਂ ਵਿੱਚ ਦੇਸੀ ਘੀ ਦਾ ਕੜਾਹ ਪ੍ਰਸ਼ਾਦ ਬੰਦ ਕਰ ਦੇਵੋਗੇ ਇਸ ਦੇ ਵਿਕਲਪ ਵਿੱਚ ਸੰਗਤ ਵਿੱਚ ਕੀ ਵਰਤਾਓਗੇ ਜਾਂ ਫਿਰ ਸਭ ਕੁਝ ਹਦਮ ਖਦਮ ਕਰ ਦੇਣ ਵਾਲੀ ਦਵਾਈ ਵਰਤਾਓਗੇ 18 ਧਰੂ ਭਗਤ ਪ੍ਰਹਿਲਾਦ ਜਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਾਂਗ ਕੋਈ ਵਿਗਿਆਨੀ 6-7 ਸਾਲ ਵਿੱਚ ਵਿਗਿਆਨੀ ਬਣਿਆ ਹੈ 19 ਜਿਸ ਤਰ੍ਹਾਂ ਗੁਰੂ ਸਾਹਿਬ ਨੇ ਭੂਮੀਏ ਚੋਰ ਸੱਜਣ ਠੱਗ ਕੌਡੇ ਰਾਖਸ਼ ਜਾਂ ਭਾਈ ਬਿਧੀ ਚੰਦ ਨੂੰ ਚੋਰਾਂ ਠੱਗਾਂ ਨੂੰ ਸੰਤ ਬਣਾਇਆ ਕਿਸੇ ਵਿਗਿਆਨੀ ਨੇ ਹੁਣ ਤੱਕ ਐਸਾ ਕੀਤਾ ਹੈ ਜਾਂ ਹੁਣ ਕਰ ਸਕਦਾ ਹੈ ਵੀ ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਬਾਬਰ ਨੂੰ ਵੰਗਾਰਿਆ ਬਾਬਰ ਤੋਂ ਜਾਬਰ ਕਬੀਰ ਸਾਹਿਬ ਨੇ ਸਮੇਂ ਦੇ ਹਾਕਮਾਂ ਤੇ ਅਹੰਕਾਰੀ ਧਾਰਮਿਕ ਆਗੂ ਨਾਲ ਮੱਥਾ ਲਾਇਆ ਦਸ਼ਮੇਸ਼ ਪਿਤਾ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਵੰਗਾਰਿਆ ਕਿਸੇ ਵਿਗਿਆਨੀ ਨੇ ਐਸਾ ਕੀਤਾ ਹੈ ਜਾਂ ਹੁਣ ਕਰ ਸਕਦਾ ਹੈ ਜਰਮਨ ਦੇ ਸਾਇੰਸਦਾਨ ਹਿਟਲਰ ਨੂੰ ਵੰਗਾਰ ਨਹੀਂ ਸਕੇ ਉਹ ਡਰ ਦੇ ਮਾਰੇ ਨੱਸ ਕੇ ਅਮਰੀਕਾ ਚਲੇ ਗਏ ਐਟਮ ਬੰਬ ਬਣਾਇਆ ਜੇ ਜਰਮਨ ਫੌਜਾਂ ਹਥਿਆਰ ਨਾ ਸੁੱਟਦੀਆਂ ਉਹ ਐਟਮ ਬੰਬ ਜਰਮਨ ਤੇ ਹੀ ਡਿੱਗਣਾ ਸੀ ਜੋ ਫਿਰ ਜਾਪਾਨ ਤੇ ਸੁੱਟ ਕੇ ਆਮ ਨਾਗਰਿਕਾਂ ਦੇ ਵਿਨਾਸ਼ ਦਾ ਕਾਰਨ ਬਣਿਆ ਜਿਸ ਦੇ ਰਿਸਵੇ ਜਿਸ ਦੇ ਰਿਸਦੇ ਜ਼ਖਮਾਂ ਤੋਂ ਹੁਣ ਤੱਕ ਲੁਕਾਈ ਦੁੱਖ ਭੋਗ ਰਹੀ ਹੈ 21 ਦੁਨੀਆ ਵਿੱਚ ਕੋਈ ਅਦਾਲਤ ਹੈ ਜੋ ਵਿਗਿਆਨੀ ਦੇ ਨਾਮ ਦੀ ਕਸਮ ਖਵਾ ਕੇ ਦੋਸ਼ੀ ਜਾਂ ਗਵਾਹਾਂ ਦੇ ਬਿਆਨ ਲਿਖਦੀ ਹੋਵੇ ਸਾਰੀਆਂ ਅਦਾਲਤਾਂ ਧਾਰਮਿਕ ਪੁਸਤਕਾਂ ਉੱਪਰ ਹੱਥ ਧਰਾ ਕੇ ਅਤੇ ਕਸਮ ਖਵਾ ਕੇ ਕੰਮ ਕਰਦੇ ਹਨ ਕਿਉਂ ਤਰਕਸ਼ੀਲ ਸੁਖਵਿੰਦਰ ਸਿੰਘ ਸਭਰਾ ਇੰਦਰ ਸਿੰਘ ਘੱਗਾ ਅਤੇ ਹੋਰ ਮਿਸ਼ਨਰੀ ਕਾਲਜ ਦੇ ਵਿਗਿਆਨੀਆਂ ਅਤੇ ਦੁਨੀਆ ਦੀ ਕਿਸੇ ਅਦਾਲਤ ਨੂੰ ਭਰੋਸਾ ਕਿਉਂ ਨਹੀਂ ਹੈ ਪਾਠਕਾਂ ਨੂੰ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਸਭਰਾ ਦਾ ਇਨ੍ਹਾਂ ਸਵਾਲਾਂ ਬਾਰੇ ਜਵਾਬ ਹੋਵੇਗਾ ਇਹ ਡੇਰੇਦਾਰ ਸੰਤਾਂ ਦੀ ਮਨੁੱਖਤਾ ਦੇ ਸੇਵਾਦਾਰਾਂ ਨੂੰ ਭੰਡਣ ਦੀ ਗਹਿਰੀ ਸਾਜ਼ਿਸ਼ ਹੈ ਇਹ ਸਵਾਲ ਕਰਨ ਵਾਲਾ ਕਵਰ ਅਜੀਤ ਸਿੰਘ ਵਿੱਕੀ ਜਮੀਰ ਵਾਲਾ ਅਖੌਤੀ ਸੰਤਾਂ ਦਾ ਪਹਾੜੇ ਦਾ ਲਖਾਰੀ ਹੈ ਰਾਤੋਂ ਰਾਤ ਬਣੇ ਇਸ ਲਿਖਾਰੀ ਨੂੰ ਵਿਗਿਆਨ ਦੀ ਕਦਰ ਨਹੀਂ ਇਹਨਾਂ ਵਿਗਿਆਨੀਆਂ ਦੇ ਮੁਕਾਬਲੇ ਵਿੱਚ ਟਕਸਾਲ ਖੰਡਗਿਰੀ ਜਥੇ ਅਤੇ ਡੇਰੇਦਾਰ ਸੰਤਾਂ ਨੇ ਦੁਨੀਆ ਨੂੰ ਅੰਧ ਵਿਸ਼ਵਾਸ ਨਾਟਕੀ ਭਗਤੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕਿਸੇ ਵਿਗਿਆਨੀ ਤੇ ਡੇਰੇਦਾਰ ਸੰਤਾਂ ਵਾਂਗ ਬਲਾਤਕਾਰ ਦਾ ਕੇਸ ਨਹੀਂ ਚੱਲਿਆ ਕਿਸੇ ਵਿਗਿਆਨੀ ਤੇ ਡੇਰੇਦਾਰ ਸੰਤਾਂ ਵਾਂਗ ਬਲਾਤਕਾਰ ਦਾ ਕੇਸ ਨਹੀਂ ਚੱਲਿਆ ਵਿਗਿਆਨੀ ਨੇ ਜਾਨ ਤਲੀ ਦੇ ਧਰ ਕੇ ਬੜੀ ਮਿਹਨਤ ਕਰਕੇ ਖੋਜਾਂ ਨਾਲ ਮਨੁੱਖਤਾ ਦੀ ਸੇਵਾ ਕੀਤੀ ਇਨ੍ਹਾਂ ਹੱਡ ਹਰਾਮ ਵੇਲੀਆਂ ਖਾਣ ਵਾਲੇ ਢੱਡਲ ਸਾਧਨ ਨੂੰ ਵਿਗਿਆਨ ਦੀ ਕੀ ਕਦਰ ਹੈ ਇਤਿਆਦੀ ਇੰਦਰ ਸਿੰਘ ਘੱਗਾ ਇਸ ਦਾ ਉੱਤਰ ਦਿੰਦਾ ਹੈ ਅਤੇ ਕਹਿ ਨਹੀਂ ਸਕਦੇ ਇੰਦਰ ਸਿੰਘ ਘੱਗਾ ਇਸ ਦਾ ਕੀ ਉੱਤਰ ਦਿੰਦਾ ਹੈ ਅਤੇ ਕਹਿ ਨਹੀਂ ਸਕਦੇ ਅਤੇ ਮਿਸ਼ਨਰੀ ਕਾਲਜ ਵਾਲੇ ਇਨ੍ਹਾਂ ਸਵਾਲਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਸ਼ਾਇਦ ਇਸ ਤਰ੍ਹਾਂ ਆਖਣਗੇ ਕੁੱਤਾ ਭੌਂਕਦਾ ਹੈ ਹਾਥੀ ਮਸਤ ਚਾਲ ਚੱਲਦਾ ਹੈ ਪਰ ਅਸੀਂ ਕਹਾਂਗੇ ਹੁਣ ਇਨ੍ਹਾਂ ਗੱਲਾਂ ਨਾਲ ਕੰਮ ਨਹੀਂ ਬਣੇਗਾ ਹੁਣ ਤੱਕ ਇਹ ਸਾਰੇ ਰਲ ਕੇ ਸੰਤਾਂ ਨੂੰ ਜਥਿਆਂ ਨੂੰ ਅਤੇ ਟਕਸਾਲ ਵਾਲਿਆਂ ਨੂੰ ਕਈ ਸਾਲ ਸੈਂਕੜੇ ਸਵਾਲ ਕਰਦੇ ਰਹੇ ਅਸੀਂ ਕੇਵਲ ਤੇ ਕੇਵਲ 21 ਸਵਾਲ ਹੀ ਕੀਤੇ ਹਨ ਇਹ ਪਹਿਲੀ ਕਿਸ਼ਤ ਹੈ ਜਿਸ ਤਰ੍ਹਾਂ ਅਸੀਂ ਸਵਾਲ ਕੀਤੇ ਹਨ ਨੁਕਤੇ ਵਾਲੇ ਜਵਾਬ ਆਉਣੇ ਚਾਹੀਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੋ ਕਿ ਆਪਣੇ ਚਹੇਤਿਆਂ ਨਾਲ ਸਿਰਮੌਰ ਵਿਦਵਾਨ ਗਿਣੇ ਜਾਂਦੇ ਹਨ ਜ਼ਰੂਰ ਉਦਮ ਧਾਰ ਕੇ ਜਵਾਬ ਦੇਣਗੇ